ਬਾਬਾ ਬਾਰ-ਬਾਰ ਵਿਸ਼ਨ ਸਮਾਰ ਬਾਰ-ਬਾਰ ਵਿਸ਼ਨ ਸਮਾਰ ਬਾਬਾ ਵਾਵੇ ਨੂੰ ਬਾਬਾ ਹੀ ਹੈ ਨਾ ਬਾਰ-ਬਾਰ ਵਿਸ਼ਨ ਸਮਾਰ ਵਿਸ਼ਨ ਜਿਹੜਾ ਹੈਗਾ ਅੰਦਰਲਾ ਜਿਹੜਾ ਹੈਗਾ ਨਾ ਮਨ ਉਹ ਵਿਸ਼ਨ ਉਹ ਮਾਇਆ ਤਾਂ ਲਿਪਤ ਹੈ ਨਹੀਂ ਪਰ ਪੂਰਾ ਗਿਆਨ ਵੀ ਹੈ ਨਹੀਂ ਮਾਇਆ ਜਲਪਤ ਇੰਨਾ ਦਾ ਗਿਆਨ ਹੈ ਮਾਇਆ ਜਲਪਤ ਨਹੀਂ ਹੋਣਾ ਪਰ ਉਹਦੇ 'ਚ ਵੀ ਕਮੀਆਂ ਹੈ ਕੁਝ ਲੋਕਾਂ ਦੇ ਮਨ 'ਚ ਕਮੀਆਂ ਨੇ ਪਰ ਉਹਦਾ ਹੀ ਹੈ ਵਿਸਲ ਸਮਾਰ ਦਾ ਮਤਲਬ ਹੈ ਮਨ ਆਪਣੇ ਨੂੰ ਠੀਕ ਕਰੇ ਵਿਸਲ ਆਪਣੇ ਮਨ ਨੂੰ ਠੀਕ ਕਰਨਾ ਆਪਾਂ ਨੇ विष्णु की माया तो वही था ਹੈ तो विष्णु की माया तो वो तो वही छोड़ती ना ਵਿਸਲ ਕੀ ਮਾਇਆ ਸਰੀਰ ਵਿਸਲ ਕੀ ਮਾਇਆ ਇਹ ਥਾ ਹੋ ਲੈਂਦਾ ਵਿਸ਼ਨ ਸਮਾਰ ਨਾ ਹੈਂ? ਆਵੇ ਹਾਰ विष्णु की माया तो वही पेन ਆਪੇ ਜਿਹੜਾ ਸਾਹ ਲੈਂਦਾ ਵਿਸਲ ਮਾਇਆ ਤੇ ਕਬਜ਼ਾ ਹੈ ਕਰੀ ਬੈਠਾ ਮਨ ਇਹਨੂੰ ਕਹਿੰਦਾ ਪੈ ਨੋ ਜਾ ਨੂੰ ਛੱਡ ਦੇ ਪਰੇ ਅਲੱਗ ਹੋ ਜਾ ਤੂੰ ਮਨ ਤਾਂ ਮਾਇਆ ਤੋਂ ਆਪਣੇ ਆਪ ਨੂੰ ਸਰੀਰ ਸਮਝਦਾ ਸਰੀਰ ਸਰੀਰ ਤਾਂ ਹੈ ਨਹੀਂ ਇਹ ਸਰੀਰ ਬੇਸਮ ਕੀ ਮਾਇਆ ਹੈ ਮਨੋਂ ਤਾਂ ਢਿੱਡ ਵੱਖਰਾ ਚੇਤਨ ਚੀਜ਼ ਵੱਖਰੀ ਨਹੀਂ ਹੈ ਜਿਹੜੇ ਸੌ ਜਾਂਦਾ ਵੱਖਰਾ ਨਹੀਂ ਹੈ ਮਾਇਆ ਤੋਂ ਜਾਗਦਾ ਸੌਦਾ ਜਿਹੜਾ ਮਨ ਤੋਂ ਵੱਖਰਾ ਨਹੀਂ ਹੈ ਉਹਨੂੰ ਕਹਿੰਦੇ ਤੂੰ ਇਹ ਤਾਂ ਪੈਨ ਹੋ ਪੈਨ ਮੰਨ ਆਪਣੇ ਆਪ ਨੂੰ ਸਮਝ ਵੀ ਤੂੰ ਇਹ ਤਾਂ ਪੈਨ ਹੈ ਜਿਦਣ ਨੇ ਆਪ ਨੂੰ ਮਾਇਆ ਤੋਂ ਸਰੀਰ ਤੋਂ ਅੱਡ ਮੰਨ ਲਿਆ ਤਾਂ ਫਿਰ ਬੇਸਨ ਦਾ ਹਿੱਸਾ ਬਣ ਗਿਆ ਵਿਸ਼ਨ ਵਰਗਾ ਹੀ ਬਣ ਗਿਆ ਇਹ ਉਹਦੇ ਵਰਗਾ ਹੀ ਬਣ ਗਿਆ ਇਹ ਉਹ ਜਦ ਮਿਲਣੇ ਮਿਲਤਰੇ ਜਾਣੇ ਕੋਏ ਵਿਸ਼ਨ ਸਮਾਰਨ ਆਵੇ ਹਾਰ ਜੇ ਤੂੰ ਆਪਣੇ ਚਿੱਤ ਨੂੰ ਸਮਾਰ ਚਿੱਤ ਨੂੰ ਸਮਾਰ ਲੋ ਚਲੋ ਕਹਿ ਲੋ ਜੇ ਚਿੱਤ ਨੂੰ ਹੋਰ ਸਮਾਰ ਲਈਏ ਨਾ ਜਿੰਨਾ ਪਹਿਲਾਂ ਵੀ ਸਮਰਿਆ ਹੋਇਆ ਹੈ ਜਿਹੜੀ ਉਹਦੇ ਚ ਕਮੀ ਹੈ ਗਿਆਨ ਦੀ ਜੋ ਕੱਢ ਲਈਏ ਅਸਲ ਦੇ ਵਿੱਚ ਜਿਹੜੀ ਆਹ ਗੁਰਬਾਣੀ ਹੈ ਨਾ ਬੰਦੀ ਫਰਾਗ ਦੀ ਹੈ ਖਰਾ ਬੰਦੀ ਫਰਾਗ ਦਾ ਮੈਂ ਬੰਦੀ ਫਰਾਗ ਦੀ ਹੈ ਤਾਂ ਹੀ ਤਾਂ ਮਨ ਨੂੰ ਇਧਰ ਨੂੰ ਜਾਂਦਾ ਨਹੀਂ ਇਹ ਤਾਂ ਗੁਰਦੁਆਰੇ ਜਾ ਕੇ ਵੀ ਮਾਇਆ ਮੰਗਦਾ ਇਹ ਬੰਦੀ ਫਰਾਗ ਹੀ ਨਹੀਂ ਹੈ ਇਹ ਤਾਂ ਬੇਸਨ ਦੀ ਹੈ ਕਹਿੰਦਾ ਵੀ ਖਰਾਕ ਹੋ ਰਹੀ ਆ ਕਮਾਵਾ ਮੈਂ ਮੈਨੂੰ ਕੀ ਲੋੜ ਹੈ ਤਾਂ ਨਹੀਂ ਕਰਦਾ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਨਾ ਫਿਰ ਇਹ ਤਾਂ ਭਰਮ ਗਿਆਨੀ ਹੈ ਭਰਮ ਗਿਆਨੀ ਕਿੱਥੇ ਇਹ ਤਾਂ ਭਰਮੇ ਭੂਲਾ ਦਾ ਦਸਤਾਵੇ ਹੈ ਬੰਤਾ ਇਹਦੇ ਕੋ ਭਰਮ ਹੈਗਾ ਹੋਰ ਭਰਮ ਕਮਾ ਰਿਹਾ ਉਹਦੇ ਕੋ ਗਿਆਨ ਹੈਗਾ ਉਹ ਹੋਰ ਗਿਆਨ ਦੀ ਭੁੱਖ ਹੈ ਉਹਨੂੰ ਗਿਆਨ ਦੀ ਭੁੱਖ ਹੈ ਇਹਨੂੰ ਮਾਇਆ ਦੀ ਭੁੱਖ ਹੈ ਦੋਹਾਂ ਦੀ ਭੁੱਖ ਅੱਡ ਅੱਡ ਹੈ ਮਾਇਆ ਦੀ ਭੁੱਖ ਮੰਦੀ ਹੈ ਸਰੀਰ ਨਾਲ ਜੁੜਿਆ ਹੈ ਉਹਦੀ ਭੁੱਖ ਲੋਭਦੀ ਮਨ ਮਜ਼ਬੂਤ ਹੋ ਜਾਂਦਾ ਹੈ ਮਾਇਆ ਨਾਲ ਪਾਠ ਪੜ ਕੇ ਬੇਦ ਵਿਚਾਰ ਕੇ ਉਹ ਕਮਜ਼ੋਰ ਹੋ ਜਾਂਦਾ ਜੇ ਗੁਰਬਾਣੀ ਨੂੰ ਪੜਦਾ ਸੁਣਦਾ ਮੰਨਦਾ ਉਹ ਮਜ਼ਬੂਤ ਹੋਈ ਜਾਂਦਾ ਮਨ ਕਮਜ਼ੋਰ ਹੋਈ ਜਾਂਦਾ ਉਹਦੀ ਸਿਹਤ ਠੀਕ ਹੋ ਰਹੀ ਹੈ ਚਿੱਤ ਦੀ ਇਹਦੇ ਨਾਲ ਅੰਦਰਲੇ ਦੀ ਬੁੱਧੀ ਮਜ਼ਬੂਤ ਹੋ ਰਹੀ ਹੈ ਮਨ ਨੂੰ ਜਿਹੜੇ ਪਕੜਨ ਵਾਲੇ ਨੇ ਮਨ ਦੇ ਖਰਾਬ ਜਿਹੜੀਆਂ ਸ਼ਕਤੀਆਂ ਲੜਨ ਵਾਲੀਆਂ ਨੇ ਮਨ ਨੂੰ ਦੇ ਉਹ ਮਜ਼ਬੂਤ ਹੋ ਰਹੀਆਂ ਨੇ ਮਨ ਨੂੰ ਫਿਕਰ ਪਿਆ ਹੈ ਵਿਰੋਧੀ ਮਜ਼ਬੂਤ ਹੋ ਰਹੇ ਨੇ ਵਿਰੋਧੀ ਧੜਾ ਮਜ਼ਬੂਤ ਹੋਵੇ ਤੈਨੂੰ ਚਿੰਤਾ ਹੋਊ ਨਹੀਂ ਇਹ ਮੰਨਦਾ ਨਹੀਂ ਆਪਣੀ ਇਹ ਦਾ ਵਾਸਤੇ ਇਹਦਾ ਤਾਂ ਵੇੜੇ ਕਰ ਕੋ ਜੂ ਹੈ ਜੇ ਮੰਨ ਲਈਏ ਨੇ ਬਾਣੀ ਇਹਨੂੰ ਕਹਿੰਦਾ ਉਹ ਵੀ ਛੱਡ ਉਹ ਵੀ ਛੱਡ ਉਹ ਵੀ ਛੱਡ ਚੌਧਰਾ ਸਭ ਛੱਡ ਸਭ ਖਿਲਾਫ ਬੰਦੇ ਹੀ ਹੈ ਜੋ ਪ੍ਰਚਾਰ ਕਰਦੇ ਇਸ ਕਰਕੇ ਹੀ ਨਹੀਂ ਬੰਦੇ ਚਿੱਤ ਵਾਸਤੇ ਖੁਰਾਕ ਹੈ ਉਹਦੀ ਖੁਰਾਕ ਹੈ ਕਹਿੰਦਾ ਖੁਰਾਕ ਹੋਦੀ ਹੈ ਪੈਦਾ ਮੈਂ ਕਰੋ ਮੈਨੂੰ ਕੀ ਲੋੜ ਪਈ ਹੈ ਬੇਸਨ ਸਵਾਰ ਨਾ ਆਵੇ ਹਾਰ ਬੁੱਧੀ ਨੂੰ ਕਹਿਆ ਅਕਲ ਨੂੰ ਬੁੱਧੀ ਨੂੰ ਕਹੀ ਇਹ ਗੱਲ ਵੀ ਮਨ ਦੀ ਮਗਰ ਲਾ ਕੇ ਤੂੰ ਉਹਨੂੰ ਮਜ਼ਬੂਤ ਕਰੀ ਜਾਂਦੀ ਹੈ ਇਧਰ ਬੇਸਨ ਨੂੰ ਸਵਾਰ ਉਹਨੂੰ ਉਹਨੂੰ ਕਰ ਵਿਚਾਰਿਓ ਬੁੱਧੀ ਨੂੰ ਅੱਡ ਕੀਤਾ ਉਹਦੇ ਨੂੰ ਮੰਨ ਵੀ ਉਹ ਤੁਹਾਨੂੰ ਛੱਡ ਕੇ ਆ ਦੂਆ ਤਾਰੇ ਨੂੰ ਅੰਦਰਲੇ ਨੂੰ ਠੀਕ ਮਜ਼ਬੂਤ ਕਰ ਬਿਸਨ ਸਮਾਰ ਨਾ ਆਵੇ ਹਾਰ ਫਿਰ ਤੂੰ ਹਾਰਦੀ ਨਹੀਂ ਬਾਜੀ ਫਿਰ ਮਨ ਨੂੰ ਹਰਾ ਲੇਗੀ ਤੂੰ ਜੇ ਮਨ ਕਾਬੂ ਕਰਨਾ ਅਕਲ ਨੇ ਤਾਂ ਚਿੱਤ ਨੂੰ ਤਕੜਾ ਕਰੇ ਮਨ ਨੂੰ ਕਮਜ਼ੋਰ ਕਰੇ ਫੈਸਲੇ ਸਾਰੇ ਮਨ ਦੇ ਖਿਲਾਫ ਲਵੇ ਮਨ ਦਾ ਸਾਥ ਹੀ ਨਾ ਦੇਵੇ ਜਿੱਦਣ ਅਕਲ ਨੇ ਮਨ ਦਾ ਸਾਥ ਛੱਡ ਦਿੱਤਾ ਉਦੋਂ ਮਨ ਕਾਬੂ ਆਊਗਾ ਨਹੀਂ ਅਕਲੇ ਸ਼ਕਤੀ ਹੈ ਅਸਲ ਦੇ ਵਿੱਚ ਮਨ ਵਿੱਚ ਸ਼ਕਤੀ ਕੀ ਹੈ ਜਿੰਨਾ ਚਿਰ ਅਕਲ ਮਨ ਦੇ ਨਾਲ ਹੈ ਉਹਨਾਂ ਤਾਂ ਰਾਮਚੰਦਰ ਝੂਲਦਾ ਜੇ ਸੀਤਾ ਲਖਣ ਜੋਗ ਹੈ ਦੋਏ ਮਿਲੇ ਹੋਏ ਨੇ ਇੱਕ ਪਾਸੇ ਬਲਵੇ ਝੂਰੇ ਰਾਮਚੰਦ ਸੀਤਾ ਲਖਣ ਜੋਗ ਕਹਿੰਦੇ ਦੋ ਇੱਕ ਪਾਸੇ ਨੇ ਤਾਂ ਉਹ ਕੁਝ ਨਹੀਂ ਹੈ ਜਿੱਧਰ ਬੁੱਧੀ ਸਾਥ ਦਿੰਦੀ ਹੈ ਅਕਲ ਸਾਥ ਦਿੰਦੀ ਹੈ ਉਹੀ ਤਾਂ ਤਕੜੀ ਬਣ ਜਾਂਦੀ ਬਸ ਬੁੱਧੀ ਹਥਿਆਰ ਹੈ ਤੇ ਗਿਆ ਉਹਦੇ ਕੋਲ ਆ ਗਈ ਉਹ ਕਲਕਾਤੀ ਦੇ ਤੌਰ ਤੇ ਵਰਤ ਲੈਂਦਾ ਮਨ ਹੱਥ ਚ ਆ ਗਈ ਬੰਦੇ ਦੇ ਹੱਥ ਚ ਆ ਗਈ ਕਲਕਾਤੀ ਦੇ ਤੌਰ ਤੇ ਵਰਤਦਾ ਬੁੱਧੀ ਨੂੰ ਬੁੱਧੀ ਨੂੰ ਚਿੱਤ ਦੇ ਹੱਥ ਚ ਆ ਗਈ ਸੱਚ ਦੀ ਕਾਤੀ ਦੇ ਤੌਰ ਤੇ ਵਰਤਦਾ ਉਸੇ ਦਾ ਰੂਪ ਬਦਲਦਾ ਬੁੱਧੀ ਦਾ ਮਾਇਆ ਦੇ ਵਿੱਚ ਕਲਕਾਤੀ ਹੈ ਉਧਰ ਆ ਕੇ ਸੱਚੀ ਕਰਤੀ ਹੈ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਬਲ ਬਲ ਬਲਿਹਾਰੀ ਦਾ ਤਾਂ ਹੈ ਇਹ ਜਿਹੜਾ ਮਨ ਵਿਸਣ ਤਨਾ ਹੈ ਉਹ ਤਾਂ ਪੈਦਾ ਹੋ ਰਿਹਾ ਹੈ ਬਿਸਨ ਤਨਾ ਜਸ ਗਾਵੇ ਨਾ ਹੁੰਦਾ ਤਾਂ ਪੈਦਾ ਹੁੰਦਾ ਉਹਦਾ ਹੀ ਸਰੀਰ ਹੈ ਉਹਦੀ ਤੇ ਜੇ ਇਹ ਜਸ ਗਾਵੇ ਨਾ ਕਿਹਦੇ ਗੱਲ ਵਿਸ਼ਨ ਦੇ ਗਾਵੇ ਜੀ ਤੋਂ ਪੈਦਾ ਹੋਇਆ ਇਹ ਉਹਦੇ ਹੀ ਹੈ ਆਪਣੇ ਮੂਲ ਦੇ ਆਪਣੇ ਮੂਲ ਦੇ ਜੀ ਉਸ ਨੂੰ ਪ੍ਰਭ ਕਹਿਣਾ ਜੀ ਤੋਂ ਇਹਦੀ ਹੋ ਤਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੀ ਤੋਂ ਪਿਤਾ ਜੀ ਤੋਂ ਪੈਦਾ ਹੋਇਆ ਬਸ ਤੋਂ ਪਤਾ ਲੱਗਦਾ ਹੈ ਤੀਆ ਕੋਈ ਨਹੀਂ ਹੈ ਮਨ ਜੇ ਜਸ ਗਾਉਂਦਾ ਤਾਂ ਆਪਣੇ ਜਿਹੜਾ ਇਹਦੇ ਨੇੜੇ ਹੈ ਉਹਦੇ ਕੋਲ ਦੇਖੋ ਇਹਦੀ ਹੋਂਦ ਹੈ ਵਿਸ਼ਨ ਮਿਲੇ ਸਭ ਹੀ ਸੱਚ ਪਾਵੈ ਵਿਸ਼ਨ ਮਿਲੇ ਜੇ ਉਹਦੀ ਉਹਦੀ ਸੰਗਤ ਮਿਲ ਜਵੇ ਵਿਸ਼ਨ ਦੇ ਨਾਲ ਜੁੜ ਜਵੇ ਇਹ ਬਸ ਸਾਰਾ ਸੱਚ ਦੀ ਪ੍ਰਾਪਤੀ ਹੋ ਜੇ ਮਾਇਆ ਨਾਲ ਜੁੜ ਕੇ ਸਰੀਰ ਨਾਲ ਜੁੜ ਕੇ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਰੀਰ ਨਾਲ ਜਿਹੜਾ ਜੁੜਿਆ ਝੂਠ ਦੀ ਪ੍ਰਾਪਤੀ ਹੋ ਸਕਦੀ ਸਰੀਰ ਨਾਲ ਜੁੜ ਕੇ ਬਾਹਰ ਮਾਇਆ ਨਾਲ ਜੁੜਿਆ ਹੋਇਆ ਰਾਜਾ ਪਰਜਾ ਨਾਲ ਜੁੜਿਆ ਹੋਇਆ ਸਭ ਕੂੜ ਹੈ ਬਾਹਰ ਬਾਹਰੋਂ ਜੋ ਲੱਭਣਾ ਕੂੜ ਲੱਭ ਸਕਦਾ ਹੈ ਸੰਸਾਰ ਦੀ ਖੋਜ ਕੂੜ ਹੈ ਅੰਦਰ ਜੁੜ ਕੇ ਹੈ ਸਾਰਾ ਸੱਚ ਪ੍ਰਾਪਤ ਹੈ ਸੱਚ ਦੀ ਪ੍ਰਾਪਤ ਹੈ ਦੋਹ ਇੱਕ ਤੋਂ ਹੋ ਕੇ ਬੁੱਧੀ ਕੋਈ ਕੰਮ ਕਰੇ ਫਿਰ ਉਹ ਵਿਚਾਰੀ ਕਦੇ ਇਧਰੋਂ ਭਜਦੀ ਹੈ ਕਦੇ ਇਧਰੋਂ ਭਜਦੀ ਹੈ ਉਹੀ ਰੁਕਦਾ ਦੋਗਲਾ ਦੋਗਲਾ ਤਾਂ ਅਗਰ ਨੂੰ ਪਾਇਆ ਹੈ ਦੋਗਲਾ ਦਵਾਏ ਬੜੀ ਰੋਬਲੇ ਜਾਣਦਾ ਵੀ ਹੈ ਪ੍ਰਚਾਰਕ ਕਹਿੰਦਾ ਜੇ ਇਹ ਗੱਲ ਕਰਦੇ ਆ ਤਾਂ ਕਿਤੇ ਡੋਗਰੀ ਨਾ ਜਾਂਦੀ ਰਹੇ ਇੱਥੋਂ ਗੁਰਦੁਆਰੇ ਤੋਂ ਕਈ ਪ੍ਰਚਾਰਕ ਜਾਣਦੇ ਹੋਏ ਗੱਲ ਨਹੀਂ ਕਰਦੇ ਕਹਿੰਦੇ ਜੇ ਕਰੀਏ ਗੱਲ ਡੋਗਰੀ ਚਲੀ ਜਾਊਗੀ ਡੋਗਰੀ ਮਚਾਵੇ ਗੱਲ ਕਰੇ ਜੇ ਪੂਰੀ ਗੱਲ ਕਰਦੇ ਆ ਨੌਕਰੀ ਜਾਂਦੀ ਹੈ ਗੁਰਦਾਰੇ ਦਾ ਤੁਸੀਂ ਇਹ ਹਾਲਤ ਹੈ ਪਬਲਿਕ ਖਰਾਬ ਹੈ ਪਬਲਿਕ ਨਹੀਂ ਚਾਹੁੰਦੀ ਗੁਰਦਾਰੇ ਵਾਲੇ ਨਹੀਂ ਚਾਹੁੰਦੇ ਗੁਰਦਾਰੇ ਵਾਲੀ ਸੰਗਤ ਨਹੀਂ ਚਾਹੁੰਦੀ ਇਹ ਗੱਲ ਕੀਤੀ ਜਾਵੇ ਉਹ ਸਮਝਦੇ ਨੇ ਸਾਡੇ ਖਿਲਾਫ ਓਕੇ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਸੁਣਨਾ ਨਹੀਂ ਚਾਹੁੰਦੇ ਜਿਹੜਾ ਕਰ ਨਹੀਂ ਸਕਦਾ ਉਹਨੂੰ ਸੁਣਨਾ ਚਾਹੁੰਦੇ ਕਹਿੰਦੇ ਗੁਰਦਾਰਾ ਅਸੀਂ ਬਣਾਇਆ ਕਹਿੰਦੇ ਅਸੀਂ ਦਿੱਤੇ ਨੇ ਪੱਖਾ ਮੈਂ ਦਿੱਤਾ ਫਲਾਣੇ ਨੇ ਉਹ ਦਿੱਤਾ ਇਹਨੇ 2 ਲੱਖ ਰੁਪਏ ਦਿੱਤਾ ਸਾਡਾ ਗੁਰਦਾਰਾ ਸੀ ਕਹਿੰਦੇ ਗੱਲ ਕਰਨ ਦੀ ਜੋ ਅਸੀਂ ਚਾਹੁੰਦੇ ਉਹ ਕਹੋ ਕਹਿੰਦੇ ਦੇਖ ਲੋ ਕਿਸੇ ਗੁਰਦੁਆਰੇ ਪਰਮਤ ਕਹਿੰਦੇ ਸੰਗਤ ਜੂਗੀ ਸੰਗਤ ਹਟ ਜੂਗੀ ਤੋੜ ਤੇ ਸੰਗਤ ਦੇ ਤਾਂ ਖਰਾਬ ਹੈ ਗੱਲ ਸਾਰੀ ਇਹ ਗੁਰਬਾਣੀ ਦਾ ਝਾੜ ਬੋਲਦੀ ਹੈ ਸਾਰਿਆਂ ਨੂੰ ਸੰਗਤ ਦੇ ਝਾੜਾ ਕਾਣ ਥੋੜੀ ਜਾਂਦੀ ਹੈ ਉਹ ਤਾਂ ਇਹ ਦੇਖਣ ਜਾਂਦੀ ਹੈ ਬੋਲੇ ਬੋਲੇ ਅਸੀਂ ਤਾਂ ਇਹ ਜਿਹਾ ਵਧੀਆ ਗੁਰਦੁਆਰਾ ਬਣਾਤਾ ਪੱਥਰ ਲਾਉਣੇ ਆ ਉਹ ਕਰਨ ਉਹ ਤਾਂ ਇਹ ਗੱਲਾਂ ਕਰਨ ਦੇਖਣ ਜਾਂਦੀ ਹੈ ਗੁਰੂ ਨੂੰ ਕੁਝ ਦੇ ਕੇ ਖਰੀਦ ਖਰੀਦ ਲੈ ਜਾਂਦੀ ਹੈ ਪੈਸੇ ਜਾੜ ਕੇ ਕੁਝ ਸੰਸਾਰੀ ਵਸਤੂ ਦੇ ਕੇ ਖਰੀਦਣਾ ਚਾਹੁੰਦੀ ਹੈ ਗੁਰੂ ਨੂੰ ਖੁਸ਼ ਕਰਨਾ ਚਾਹੁੰਦੀ ਹੈ